ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰੂ ਤੇ ਬਿਨਾ ਜਿਹੜੀਆਂ ਵੀ ਬਾਣੀਆਂ ਨੇ ਹੋਰ ਸਤਿਗੁਰੂ ਲਫ਼ਜ਼ ਹੈ ਪਰਮੇਸ਼ਰ ਦੀ ਬੋਲੀ ਹੋਈ ਜਿਹੜੀ ਬੁਲਾਈ ਹੋਈ ਬਾਣੀ ਹੈ ਨਾ ਕਿਸੇ ਬੰਦੇ ਤੋਂ ਉਹ ਸਤਿਗੁਰੂ ਦੀ ਬਾਣੀ ਹੈ ਸਤਿਗੁਰੂ ਹਮੇਸ਼ਾ ਜਿਹੜਾ ਗੁਰੂ ਹੈ ਇਹ ਉਹਦੀ ਬਾਣੀ ਹੈ ਹੋਰ ਕੱਚੀ ਹੈ ਬਾਕੀ ਸਭ ਬਾਣੀ ਕੱਚੀ ਹੈ ਬਾਣੀ ਦਾ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਹੋਰ ਕੱਚੀ ਬਾਣੀ ਹੈ ਸਾਰੀ ਬਾਣੀ ਦਾ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕੋਈ ਹੋਰ ਗੱਲ ਹੈ ਜਿਹੜੀ ਉਹ ਸਭ ਕੱਚੀ ਮੂੰਹ ਕੋ ਗਿਰ ਪਾਉ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਕੱਚੀ ਆਖ ਬਖਣ ਗੁਰਦਾਸ ਦੀਆਂ ਜਿਹੜੀਆਂ ਬਾਰਾਂ ਨੇ ਉਹਨੇ ਕਿਤੇ ਵੀ ਗੁਰਦਾਸ ਨੂੰ ਨਹੀਂ ਲਿਖਿਆ ਵੀ ਮੈਨੂੰ ਉਹ ਬੁਲਾਇਆ ਮੈਂ ਬੋਲ ਔਰ ਇਹ ਸਟੈਂਡਰਡ ਦੀ ਹੈ ਦੀ ਨਹੀਂ ਗੁਰਮਤ ਤੋਂ ਬਹੁਤ ਕੁਝ ਖਿਲਾਫ ਹੈ ਉਹਦੇ ਵਿੱਚ ਔਰ ਕੱਚੀ ਬਾਣੀ ਉਹਦਾ ਪ੍ਰਚਾਰ ਵੀ ਬੜੀ ਸ਼ਰਾਰਤ ਨਾਲ ਕੀਤਾ ਗਿਆ ਵੱਡੀ ਸ਼ਰਾਰਤ ਸੀ ਉਹਦਾ ਪ੍ਰਚਾਰ ਜਦੋਂ ਅਰਥ ਕੇ ਆਪੇ ਪਤਾ ਲੱਗ ਜੂਗਾ ਵੀ ਉਹਦੇ ਵਿੱਚ ਕੀ ਕੀ ਸੀ ਆਪਾਂ ਵਿਰੋਧੀ ਗੱਲਾਂ ਨੇ ਭਗਤਾਂ ਦੀ ਉਹ ਰਤਨਾਵਲੀ ਹੈ ਕੁਝ ਜੀ ਲਿਖ ਦਿੱਤਾ ਇਹ ਕਰਤਾ ਉਹ ਕਰਤਾ ਬਸ ਵੱਡੀ ਸ਼ਰਾਰਤ ਕੀਤੀ ਸੀ ਵੱਡਾ ਹਮਲਾ ਕੀਤਾ ਸੀ ਉਹ ਦੌਰਾਨ ਚ ਇਹਨਾਂ ਨਾਲ ਮਿਲ ਕੇ ਰਿਆਸਤਾਂ ਨੇ ਜਿਹੜੇ ਰਾਜੇ ਸੀ ਰਣਜੀਤ ਸਿੰਘ ਉਹਨਾਂ ਨੂੰ ਬਈ ਬਿਲਕੁਲ ਇਸ ਤਰੀਕੇ ਨਾਲ ਖਤਮ ਕਰ ਦੋ ਇਹਨੂੰ ਸਿੱਖੀ ਨੂੰ ਖਤਮ ਮੁੜ ਕੇ ਉਠੂਏ ਨਹੀਂ ਮੁੜ ਕੇ ਦਾ ਪਤਾ ਲੱਗਣਾ ਹੀ ਨਹੀਂ ਕਿਸੇ ਨੂੰ ਉਹ ਆਪਣੇ ਆਲੇ ਖਤਮ ਕਰ ਗਏ ਅਸੀਂ ਐਵੇਂ ਰੌਲਾ ਫਾਈ ਜਾਂਦੇ ਆ ਵਿਚਾਰ ਧਾਰਾ ਵੈਸੇ ਆਪਾਂ ਵਿਰੋਧੀ ਗੱਲਾਂ ਨੇ ਸਾਡੀਆਂ ਵਿਚਾਰ ਧਾਰਾ ਦੀਆਂ ਪ੍ਰਚਾਰ ਦੀਆਂ ਆਪਾਂ ਵਿਰੋਧੀ ਗੱਲਾਂ ਨੇ ਸਾਡੀਆਂ ਜਿਵੇਂ ਹਿੰਦੂ ਮਤ ਦੀਆਂ ਪ੍ਰਚਾਰ ਧਾਰਾ ਹੋਈ ਹੋ ਸਾਡੀ ਹੁਣ ਖੋਜ ਤੋਂ ਪਤਾ ਲੱਗੂਗਾ ਅਸਲੀ ਗੱਲ ਕੀ ਹੈ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਹਰ ਹਰ ਨਿਤ ਕਰੇ ਰਸਨਾ ਰਸਨਾ ਜਿਹੜੀ ਹੈਗੀ ਹੈ ਰਸਨਾ ਕੀ ਹੈ ਆਤਮਾ ਰਸਨਾ ਆਪਣੇ ਆਪ ਚ ਉਹੀ ਕਰੂਗੀ ਔਰ ਕੌਣ ਕਰੂਗੀ ਜੀਵ ਕਰੂਗੀ ਜੀਵ ਨੇ ਕਰਦੀ ਜੀਵ ਤਾਂ ਜੋ ਰਸਨਾ ਕਰੂ ਉਹੀ ਕਰਦੀ ਹੈ ਜੀਵ ਤਾਂ ਬੋਲੇ ਬਣਾ ਚਾਹੇ ਰਸਨਾ ਹੀ ਬੋਲਦੀ ਰਹੇ ਆਤਮਾ ਹੀ ਰਸਨਾ ਆਪੇ ਰਸ ਆਤਮਾ ਹੀ ਲੈਂਦੀ ਹੁੰਦੀ ਹੈ ਹਾਂ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਕਹਿਆ ਕਛੁ ਨਾ ਜਾਣੀ ਹਰ ਨਿਤ ਕਰੇ ਰਸਨਾ ਰਸਨਾ ਹਰ ਹਰ ਦਾ ਹੀ ਜਾਪ ਕਰੇ ਹਰ ਹਰੀ ਮੁੱਗੇ ਕਹਿਆ ਕਛੁ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈਰ ਵਾਲੀ ਪਰ ਜਿਨ੍ਹਾਂ ਦੇ ਚਿਤ ਮਾਇਆ ਨੇ ਹਿਰਿਆ ਹੋਇਆ ਅਜਿਹਾ ਸਾਡਾ ਹਿਰਿਆ ਹੋਇਆ ਸਿੱਖਾਂ ਦਾ ਬੋਲਣ ਪਏ ਰਵਾਨੀ ਉਲਟ ਫੁਲਟ ਗੱਲਾਂ ਕਰ ਰਹੇ ਨੇ ਔਰ ਕੁਰਬਾਨੀ ਦੇ ਹੱਥੇ ਪਟਾਤੇ ਉਹਨਾਂ ਨੇ ਜਿਨ ਕਾ ਹਿਰਲਾ ਮਾਇਆ ਮਾਇਆ ਨੇ ਹਲਿਆ ਨਾ ਰਾਜ ਕਰੇਗਾ ਖਾਲਸਾ ਹੋ ਗਿਆ ਨਾ ਉਹਨਾਂ ਦਾ ਪ੍ਰਚਾਰ ਬਿਲਕੁਲ ਕੁਰਬਾਨੀ ਦੇ ਉਲਟ ਹੋ ਜਾਊਗਾ ਬੋਲਣ ਪਏ ਰਵਾਨੀ ਕਹੇ ਨਾਲ ਸਤਿਗੁਰੂ ਵਾਜੋਂ ਹੋਰ ਕੱਚੀ ਬਾਣ ਕਹੇ ਨਾਲ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਨਾਨਕ ਕਹਿੰਦਾ ਸਤਿਗੁਰੂ ਦੇ ਬਿਨਾ ਹੋਰ ਸਭ ਬਾਣੀ ਕੱਚੀ ਹੁੰਦੀ ਹੈ ਸਤਿਗੁਰੂ ਦੀ ਬਾਣੀ ਜਿਹੜੀ ਹੈ ਉਹ ਸੱਚੀ ਹੈ ਪਰ ਪੱਕੀ ਹੈ ਉਹ ਆਤਮਾ ਦੀ ਆਤਮ ਦਰਸ਼ਨ ਕਰਾਉਂਦੀ ਹੈ ਆਤਮਾ ਨਾਲ ਸੰਬੰਧਤ ਹੈ ਆਤਮਾ ਨਾਲੇ ਜੋੜਦੀ ਹੈ ਸੰਬੰਧ ਆਤਮ ਦਰਸ਼ਨ ਕਰਾਉਂਦੀ ਹੈ ਆਤਮ ਧਿਆਨ ਤਰਾਉਂਦੀ ਹੈ ਉਹ ਪਰਲੋਕ ਨਾਲ ਕਨੈਕਸ਼ਨ ਜੋੜਦੀ ਹੈ ਉਹ ਸਿਫਤ ਸਲਾਹ ਹੈ ਜਿਹੜੀ ਦੂਜੀ ਹੈ ਉਹ ਕੀ ਦਿੰਦੀ ਹੈ ਉਹ ਪੁੱਤ ਧੀਆਂ ਦੇ ਵਰ ਦਿੰਦੀ ਹੈ ਦੋਲਦੀ ਹੈ ਪੁੱਤੀ ਗੰਢ ਪਵੇ ਸੰਸਾਰ ਸੰਸਾਰ ਨਾਲ ਜੋੜਦੀ ਹੈ ਸਿਫਤੀ ਗੰਢ ਪਵੇ ਦਰਬਾਰ ਦਰਬਾਰੇ ਦਰਬਾਰ ਨਾਲ ਜੋੜਦੀ ਹੈ ਕੋਈ ਦਰਬਾਰ ਨਾਲ ਜੋੜਦੀ ਹੈ ਸੰਸਾਰ ਨਾਲ ਜੋੜਦੀ ਹੈ ਸਿੱਖ ਸੰਸਾਰ ਨਾਲ ਜੁੜਿਆ ਖੜਾ ਸੰਸਾਰੀ ਆਦਮੀ ਹੈ ਇਸ ਕਰਕੇ ਗੁਰਬਾਣੀ ਨਾਲ ਦਾ ਕੋਈ ਮੇਲ ਨਹੀਂ ਭਗਤਾਂ ਤੇ ਸਹਿ ਸਾਰੀਆਂ ਸਿੱਖ ਦਾ ਸੰਸਾਰੀ ਬਣਿਆ ਖੜਾ ਸਿੱਖ ਹੀ ਨਹੀਂ ਸਿੱਖ ਸੰਸਾਰੀ ਨਹੀਂ ਹੁੰਦਾ ਜਿਹੜਾ ਸੰਸਾਰੀ ਉਹ ਸਿੱਖ ਨਹੀਂ ਹੁੰਦਾ ਜੇ ਸੰਸਾਰੀਅਤ ਸਿੱਖ ਕਿਉਂਕਿ ਗੁਰਮਤਿ ਦੀ ਸਿੱਖਿਆ ਸੰਸਾਰੀ ਸਿੱਖਿਆ ਨਹੀਂ ਹੈ ਗੁਰਬਾਣੀ ਦੀ ਸਿੱਖਿਆ ਸੰਸਾਰ ਨਾਲ ਤੋੜ ਕੇ ਦਰਬਾਰ ਨਾਲ ਜੋੜਦੀ ਹੈ ਜਿਹੜੀ ਮਨਮੁਖ ਦੀ ਸਿੱਖਿਆ ਦੁਰਮਤ ਦੀ ਸਿੱਖਿਆ ਜਿਹੜੀ ਮਨਮਤ ਦੀ ਸਿੱਖਿਆ ਉਹ ਸੰਸਾਰ ਨਾਲ ਜੋੜੀ ਰੱਖਦੀ ਹੈ